ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨ ਮੋਰਾ ਔਸਰ ਲੱਜਾ ਰਾਖ ਲਿਓ ਸਧਨਾ ਜਨ ਤੋਰਾ ਮੈਂ ਆਇਆ ਦੂਰੋਂ ਚੱਲ ਕੇ ਹਾਂ ਦੂਰੋਂ ਚੱਲ ਕੇ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਨ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦੁਆ ਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ ਦਾਨੀਆਂ ਦੇ ਦਾਨੀ ਸਤ ਗੁਰੂ ਜਗਜੀਤ ਸਿੰਘ ਦਾਨੀਆਂ ਦੇ ਦਾਨੀ ਸਤਿਗੁਰੂ ਜਗਜੀਤ ਸਿੰਘ ਸਰਗੁਣ ਸਰੂਪ ਵਿੱਚ ਆਪ ਨਿਰੰਕਾਰਿਆ ਸੀਸ ਉੱਤੇ ਝੁੱਲਦਾ ਨਿਰੰਜਨੀ ਛਤਰ ਚੌਰ ਜੀ ਦੀ ਛਾਇਆ ਥੱਲੇ ਸੁਖੀ ਵਸੇ ਸੰਸਾਰਿਆ ਰੋਮ ਰੋਮ ਮੈਕ ਸਤੋ ਗੁਣੀ ਖੇੜਾ ਖੁਸ਼ੀ ਟੈਕ ਸੱਚ ਸੋਚ ਸੰਜਮ ਦਾ ਪੁਤਲਾ ਸਕਾਰਿਆ ਚੇਰਾ ਨੂਰੋ ਨੂਰ ਨਾਮ ਨੇਤਰੀ ਸਰੂਰ ਸੁਖ ਚਲਕ ਪਲਕ ਠੰਡੀ ਠਾਰ ਜਈ ਫੁਹਾਰਿਆ ਸਾਖਤਾਂ ਨੂੰ ਸਾਦਗੀ ਪੁਨੀਤ ਕਰੇ ਪਾਂਬਰਾਂ ਨੂੰ ਮਿਹਰ ਦੀ ਨਜ਼ਰ ਤੇਰੀ ਐਸੀ ਅਲੋਕਾਰਿਆ ਕਰ ਤਲ ਨਿੱਧ ਸਿੱਧ ਸਫਲੀ ਜ਼ਬਾਨ ਉਤੇ ਰਸਨਾ ਦਾ ਵਾਕ ਦੇਵੇ ਦੁਖੜੇ ਨਵਾਰਿਆ ਚਰਨ ਸਰਨ ਸੁਖ ਲੋਕ ਪਰਲੋਕ ਦੇ ਨੇ ਚਰਨਾਂ ਦੀ ਧੂੜ ਮਸ਼ਹੂਰ ਗੰਗ ਧਾਰਿਆ ਤੇਰਾ ਸਤ ਸੰਗ ਹੈ ਨਸੀਬ ਭਾਗਾ ਵਾਲਿਆਂ ਨੂੰ ਪਾਵਨ ਬਕੁੰਠ ਧਾਮ ਤੇਰਾ ਦਰਬਾਰਿਆ ਕੀਰਤਨ ਕਮਾਲ ਦੁਖ ਹਰਦਾ ਸਰੋਤਿਆਂ ਦੇ ਕਰੇ ਆਸਾਂ ਪੂਰੀਆਂ ਏ ਤੇਰੀ ਆਸਾ ਵਾਰਿਆ ਦੁੱਧ ਪੁੱਤ ਰੋਤ ਮੇਵਾ ਮਿਲੇ ਤੇਰੇ ਜਾਚਕਾਂ ਨੂੰ ਪੁਸ਼ਤਾਂ ਦੇ ਕੰਗਲੇ ਹੋ ਜਾਣ ਸ਼ਾਹੂਕਾਰਿਆ ਜਨਮਾਂ ਦੇ ਰੰਕ ਕੀਤੇ ਮਾਲਕ ਤੂੰ ਬੈਂਕਾਂ ਦੇ ਸੱਥਰਾਂ ਤੋਂ ਚੁੱਕ ਕੀਤੇ ਕਾਰਾਂ ਤੇ ਸਵਾਰਿਆ ਤੇਰੀ ਮੁਠੀ ਵਿੱਚ ਬੰਦ ਭਾਗ ਤੀਨ ਲੋਕ ਦਾਏ ਖੋਲ ਦੇਵੇਂ ਜਿੱਥੇ ਉਥੇ ਖਿੜੇ ਗੁਲਜਾਰਿਆ ਗਿਣਤੀ ਦਾ ਮਹਰ ਜੇ ਕੋਈ ਗਿਨੇ ਤਾਰੇ ਅੰਬਰਾਂ ਦੇ ਸਕਦਾ ਨਹੀਂ ਗਿਣ ਉਹ ਵੀ ਤੇਰੇ ਉਪਕਾਰਿਆ ਜਿਸ ਨੂੰ ਜਨਾਏ ਉਹੀ ਜਾਣਦਾ ਕਮਾਲ ਤੇਰੇ ਜਿਸ ਨੂੰ ਭੁਲਾਵੇਂ ਗੋਤੇ ਖਾਵੇ ਵਿਚਕਾਰਿਆ ਪਰਖ ਵਾਲਾ ਪਰਚਾ ਨਾ ਪਾਈ ਕਿਸੇ ਜੀਵ ਤਾਈ ਲੜ ਲੱਗਿਆਂ ਦੀ ਲਾਜ ਰੱਖਣੀ ਸੰਭਾਰਿਆ ਜੀਵਨ ਗੁਜ਼ਾਰਾਂ ਤੇਰੇ ਚਰਨਾਂ ਚ ਚਾ ਮੇਰੀ ਰਹਾ ਪਰਲੋਕ ਵਿੱਚ ਤੇਰਾ ਸੇਵਾਦਾਰਿਆ